ਰੀਦਾ ਸੋਈ ਸਰਗੁਣ ਢੂੰਡ ਲੋ ਜਿੱਥੋਂ ਲੱਭੀ ਬੱਥ ਛੱਪੜ ਢੂੰਡੇ ਕਿਆ ਹੋਵੇ ਚਿੱਕੜ ਡੂਬੇ ਹੱਥ ਸੋਈ ਸਰਬਰ ਢੂੰਡ ਲੋ ਫਰੀਦ ਕਹਿੰਦਾ ਕੋਈ ਇਹੋ ਜਿਹਾ ਬੰਦਾ ਹਿਰਦਾ ਢੂੰਡ ਲੋ ਸਰਬਰ ਹੈ ਉਹ ਸਰੋਵਰ ਹੈ ਘਟੋ ਘਟ ਛੱਪੜ ਨਹੀਂ ਹੈ ਜਿਹੜੇ ਦੋ ਦੀਵੇ ਜਲਦੇ ਨੇ ਤੇ ਛੱਪੜੀਆਂ ਨੇ ਉਹਦੇ ਛੱਪੜੇ ਰਹਿੰਦੀ ਹੈ ਇੱਕ ਇੱਕ ਤੋਂ ਇੱਕ ਦਾ ਸਰੋਵਰ ਤਾਂ ਖਾਲੀ ਹੁੰਦਾ ਸਰੋਵਰ ਦੇ ਵਿੱਚ ਹੁੰਦੀ ਅੱਗ ਸੋਬਰ ਹੁੰਦਾ ਉਹਨਾਂ ਦਾ ਪੂਰ ਹੁੰਦਾ ਇੱਕ ਲੋਹਾ ਜਾਂ ਪੱਟ ਕੇ ਬਣਾਇਆ ਹੁੰਦਾ ਉਹ ਜੱਗ ਜਾਲ ਦੇ ਜੋਗੀ ਉਹਨੂੰ ਪੂਰ ਕਹਿੰਦੇ ਨੇ ਪੂਰ ਜਿੱਥੇ ਧੂਣਾ ਆਪਾਂ ਕਹਿੰਦੇ ਆ ਆਪਾਂ ਧੂਣਾ ਕਹਿੰਦੇ ਪੂਰ ਕਹਿੰਦੇ ਨੇ ਹਿੰਦੀ ਚ ਇਹ ਜੀ ਵੀ ਆਇਆ ਹੈ ਪੂਰ ਕਬੀਰ ਦੇ ਵਿੱਚ ਪੂਰ ਆਇਆ ਹੈ ਲਫ਼ਜ਼ ਤੇ ਉਹ ਜਿਹੜਾ ਟੋਆ ਉਹੀ ਸਰੋਵਰ ਹੈ ਉੱਥੇ ਕੀ ਉੱਥੇ ਮਾਇਆ ਦੀ ਅੱਗ ਆਪਣੀ ਫਿਰਦਾ ਕਾਦੇ ਸੜਦਾ ਤਾਂ ਸੜਦਾ ਕਿਉਂ ਮਾਇਆ ਕਰਕੇ ਸੜਦਾ ਉਹਦੇ ਮਾਇਆ ਦੇ ਕੋਲੇ ਸਾਰੀ ਉੱਥੇ ਨੇ ਔਰ ਟਕੇ ਹੋਏ ਨਹੀਂ ਟਕੇ ਹੋਏ ਨਹੀਂ ਜਗਦੇ ਨੇ ਉਹਦਾ ਕੁਝ ਇਹ ਤਾਂ ਬੰਦ ਕਰ ਦਿੰਦੇ ਤਾਂ ਮੋਜਦੇ ਨੇ ਪਰ ਟੱਕਣ ਨਹੀਂ ਹੈਗਾ ਜਦੋਂ ਟੱਕਣ ਲੱਗਣਾ ਉਦੋਂ ਬੰਦ ਹੋ ਜਾਣੇ ਨੇ ਬਲਕਿ ਟੱਕਣ ਲਾਗੇ ਨਹੀਂ ਬੰਦ ਕੀਤੇ ਦੇਖੋ ਦੋ ਕਿਸਮ ਦੇ ਕੋਲੇ ਨੇ ਕੋਲੇ ਉਹੀ ਨੇ ਦੋ ਕਿਸਮ ਨਾਲ ਕੋਲੇ ਬੁਝਦੇ ਨੇ ਇੱਕ ਪਾਣੀ ਪਾ ਕੇ ਬੁਝਦੇ ਨੇ ਇੱਕ ਉਹਦੀ ਗੈਸ ਅੰਦਰ ਬੰਦ ਕਰਕੇ ਬੁਝਦੇ ਨੇ ਗੁਰਬਾਣੀ ਪਾਣੀ ਪਾ ਕੇ ਕੋਲਿਆਂ ਨੂੰ ਬੁਝਾ ਲਈ ਹੈ ਨਾ ਕਿ ਢੱਕਣ ਦੇ ਜਿਹਨੇ ਗਾਹਾਂ ਕੋਲਿਆਂ ਤੋਂ ਕੰਮ ਲੈਣਾ ਨਾ ਉਹ ਗੈਸ ਬੰਦ ਕਰਕੇ ਬੁਝਾਉਂਦਾ ਜਿਹਨੇ ਕੰਮ ਨਹੀਂ ਲੈਣਾ ਕੋਲਿਆਂ ਤੋਂ ਪਾਣੀ ਪਾ ਕੇ ਬੁਝਾ ਪਾਣੀ ਪਾ ਕੇ ਬੁਝਾਏ ਹੋਏ ਕੋਲੇ ਉਹ ਜੋ ਕੋਲੇ ਨਹੀਂ ਰਹਿੰਦੇ ਜਿਹੜੇ ਗੈਸ ਬੰਦ ਕਰਕੇ ਬੁਝਾਏ ਹੋਏ ਜਿਹੜਾ ਪਾਣੀ ਖੋਲਿਆ ਨੇ ਸਾੜਤਾ ਜਿੰਨਾ ਪਾਣੀ ਸਾੜਿਆ ਗੈਸ ਬਣਾਈ ਹੈ ਉਨੀ ਅੱਗ ਉਹਨਾਂ ਦੀ ਘਟ ਗਈ ਖੋਲਿਆ ਜੋ ਉਨੀ ਅੱਗ ਜਿੰਨਾ ਪਾਣੀ ਸਾੜਤਾ ਖੋਲਿਆ ਨੇ ਪਾਣੀ ਸਾੜਦਾ ਨਾ ਪਾਏ ਤੇ ਉਨੀ ਉਹਨੇ ਜਗਰ ਵੀ ਘਟ ਗਈ ਪਾਣੀ ਲੈ ਕੇ ਗਰਮੀ ਜੇ ਗੈਸ ਬੰਦ ਕਰਕੇ ਸਾੜ ਹੋ ਗਰਮੀ ਉਹਨਾਂ ਦੇ ਵਿੱਚ ਰਹਿੰਦੀ ਦੋਰਾ ਦਿਖਾਈ ਜਾ ਹਾਂ ਹਾਂਜੀ ਰੀਦਾ ਸੋਈ ਸਰਬਲ ਢੂੰਡ ਲੋ ਜਿੱਥੋਂ ਲੱਭੀ ਬੱਸ ਛੱਪੜ ਢੂੰਡੇ ਗਿਆ ਹੋਵੇ ਚਿੱਕੜ ਡੁੱਬੇ ਹੱਥ ਉਹ ਬੰਦਾ ਢੋਲ ਲੋ ਜਿਹਦੇ ਕੋਲੇ ਹਿਰਦਾ ਸਰੋਵਰ ਹੈ ਗਿਆਨ ਸਰੋਵਰ ਸੀ ਜਿਹਦੇ ਕੋਲ ਨਾ ਉਹ ਬੰਦਾ ਢੋਲ ਲੋ ਸਰਵਰ ਢੋਲ ਲੋ ਜਿੱਥੋਂ ਲੱਭੀ ਬਾਤ ਜਿੱਥੋਂ ਥੋੜਾ ਬਹੁਤਾ ਗਿਆਨ ਪੈਦਾ ਹੋਇਆ ਉਹ ਟੋੜਨ ਆਇਆ ਫਰੀਦ ਫਰੀਦ ਟੋੜਨ ਆਇਆ ਜਿੱਥੋਂ ਥੋੜਾ ਜਿਹਾ ਗਿਆਨ ਨਾਨਕ ਵਾਲਾ ਸਰੋਵਰ ਸੀ ਮੈਂ ਜਿਹੜਾ ਤੁਰਿਆ ਫਿਰਦਾ ਕਿਤੇ ਗੱਲ ਸੁਣ ਲਈ ਫਰੀਦ ਨੇ ਨਿਆਣੇ ਹੁੰਦੇ ਨੇ ਜਦ ਥੋੜਾ ਜਿਹਾ ਗਾਹਾਂ ਨੂੰ ਹੋਰ ਵਧਿਆ ਪੂਰੀ ਸਮਝ ਨਾ ਆਈ ਸਿਆਣੇ ਸੀ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਪੂਰੀ ਤਾਂ ਸਾਨੂੰ ਨਹੀਂ ਸਮਝ ਆਈ ਫੇਰ ਟੋਲਦਾ ਫਿਰਦਾ ਸਰੋਵਰ ਫਰੀਦ ਟੋਲਦਾ ਟੋਲਦਾ ਗੋਇੰਦਵਾਲ ਆ ਗਿਆ ਸੋਈ ਸਰਵਰ ਢੂੰਡੋ ਉੱਥੋਂ ਢੂੰਡਦਾ ਢੂੰਡਦਾ ਹੀ ਆਇਆ ਹੋਰ ਕੀ ਕਹਿੰਦਾ ਜਿੱਥੋਂ ਲੱਭੀ ਬੱਥ ਜਿੱਥੋਂ ਲੱਭੀ ਬੱਥ ਨਾਨਕ ਤੋਂ ਬੱਥ ਲੱਭੀ ਤੇ ਨਾਨਕ ਮਿਲ ਗਿਆ ਨਾਨਕੇ ਮਿਲਿਆ ਨਾ ਸਰੋਵਰ ਉਹੀ ਹੈ ਉਹਦੇ ਭਾਵੇਂ ਕੋਈ ਸਰੋਵਰ ਹੈ ਜਾਂ ਨਾਨਕ ਨਾਮ ਹੈ ਨਾਨਕਾ ਸਰੋਵਰ ਦਾ ਜਿੱਥੇ ਬਾਤ ਹੈ ਛੱਪੜ ਟੁੰਡੇ ਕਿਹਾ ਹੋਵੇ ਚਿਕੜ ਰੂਪੇ ਹੱਥ ਕਹਿੰਦਾ ਛੱਪੜ ਟੁੰਡੇ ਕਿਹਾ ਛੱਪੜਾ ਦਾ ਉਹ ਵੀ ਡੋਲਦਾ ਆਇਆ ਛੋਟੇ ਛੋਟੇ ਸੰਤਾਂ ਕੋਲ ਤਾਂ ਉਹ ਵੀ ਵਹਿੰਦਾ ਉੱਠਦਾ ਆਇਆ ਉਹ ਪਹਿਲਾਂ ਅੰਮ੍ਰਿਤਸਰ ਵੀ ਹੋ ਕੇ ਆਇਆ ਸੀ ਅੰਮ੍ਰਿਤਸਰ ਤਾਂ ਖੈਰ ਨਹੀਂ ਉਹਦੇ ਕੋਲ ਸ੍ਰੀ ਜੰਦ ਕੋਲ ਸ੍ਰੀ ਜੰਦ ਕੋਲ ਤਾਂ ਉਹ ਵੀ ਹੋ ਕੇ ਆਇਆ ਹੋਊਗਾ ਦੇਖ ਕੇ ਆਇਆ ਹੂੰ ਪਹਿਲਾਂ ਉਹ ਨਾਨਕ ਦਾ ਪਹਿਲਾਂ ਉੱਥੇ ਹੀ ਸੀ ਨਾ ਪਹਿਲਾਂ ਦਾ ਉਹਦਾ ਐਡਰੈਸ ਉੱਥੇ ਮਿਲਿਆ ਹੋਰੂ ਜੇ ਪਰਿਓ ਆਇਆ ਵੀ ਭਾਈ ਨਾਨਕ ਦਾ ਠਿਕਾਣਾ ਫਲਾਣੇ ਥੋਂ ਸੀ ਤਾਂ ਉੱਥੋਂ ਦੇਖਿਆ ਵੀ ਇੱਥੋਂ ਤਾਂ ਭਾਈ ਚਲੇ ਗਏ ਸੀ ਗੋਇੰਦਵਾਲ ਨਾ ਉੱਥੇ ਖਡੂਰ ਸਾਹਿਬ ਫਿਰ ਉਹ ਖਡੂਰ ਸਾਹਿਬ ਵੀ ਗਿਆ ਉਹ ਉੱਥੇ ਵੀ ਛਪੜੀ ਢੋਲੀ ਸ੍ਰੀ ਜੰਦ ਵਾਲੀ ਛਪੜੀ ਵੀ ਢੋਲੀ ਉੱਥੇ ਵੀ ਕੁਝ ਨਹੀਂ ਮਿਲਿਆ ਉੱਥੇ ਵੀ ਹੱਥ ਡੁੱਬੇ ਉੱਥੇ ਵੀ ਮਾਇਆ ਸੀ ਉੱਥੇ ਵੀ ਮਾਇਆ ਸੀ ਗੋਇੰਦਵਾਲ ਆਇਆ ਉੱਥੋਂ ਮਿਲ ਗਿਆ ਤੇ ਸਰੋਵਰ ਸੀ ਉੱਥੇ ਚਿੱਕੜ ਸੀ ਮਾਇਆ ਮੋਹ ਦਾ ਉਹ ਕੁਝ ਗੱਲ ਕਹਿ ਗਿਆ ਫਰੀਦ ਗੱਲ ਕਹਿ ਗਿਆ ਹਿਸਟਰੀ ਦੱਸ ਗਿਆ ਤੀਜੇ ਪਾਸ਼ਾ ਗੁਰੂ ਅਮਰਦਾਸ ਤੱਕ ਦੀ ਹਿਸਟਰੀ ਆ ਦੱਸਦੀ ਉਹਨੇ ਗੱਲ ਚ ਛੱਪੜ ਉਹ ਵੀ ਡੋੜਦਾ ਆਇਆ ਫਿਰ ਛੱਪੜ ਹੋਰ ਕਿੱਥੇ ਸੀ ਉਹ ਸਦਾ ਪਹਿਲਾਂ ਅੰਮ੍ਰਿਤਸਰ ਆਇਆ ਹੋਵੇ ਅੰਮ੍ਰਿਤਸਰ ਦਾ ਜਾਤ ਬਣ ਜਾਈ ਨਹੀਂ ਅੰਮ੍ਰਿਤਸਰ ਹੈ ਨਹੀਂ ਨਾ ਸ਼ਬਦ ਦਵਾਰ ਦੇ ਬਾਅਦ ਮੈਂ ਵੀ ਕਹਿ ਗਿਆ ਸੀ ਅੰਮ੍ਰਿਤਸਰ ਗਲਤੀ ਨਾਲ ਅੰਮ੍ਰਿਤਸਰ ਤਾਂ ਉਹਦਾ ਹੈ ਮੌਜੂਦ ਹੀ ਨਹੀਂ ਅੰਮ੍ਰਿਤਸਰ ਦੋ ਹੀ ਜਗ੍ਹਾ ਨੇ ਸ਼੍ਰੀ ਜਨ ਹੈਗਾ ਸ਼੍ਰੀ ਜਨ ਹੈਗਾ ਦਾਤੂ ਦਸੂ ਵੀ ਹੈਗਾ ਨੇ ਦੋ ਹੀ ਜਗ੍ਹਾ ਜਾ ਸਕਦਾ ਹੈ ਰੋੜ ਦਾ ਦੇਖੋ ਨਾ ਪੈੜ ਦੇਖਦਾ ਦੇਖਦਾ ਜਾਊਗਾ ਆਦਮੀ ਉਹਨੂੰ ਕੀ ਪਤਾ ਗੋਇੰਦਵਾਲ ਤੇ ਪਰਿਓ ਆਇਆ ਵਿਚਾਰ ਕੋਈ ਔਖਾ ਨਹੀਂ ਹੈ ਇਸ ਦੀ ਦੇਖਣੀ ਸਾਨੂੰ ਲੱਭਣੀ ਗੁਰਬਾਣੀ ਚੋਂ ਨਹੀਂ ਤੀਜੇ ਪਾਤਸ਼ਾਹ ਵੇਲੇ ਸੰਪਰਕ ਹੋਇਆ ਇੱਥੇ ਪਤਾ ਲੱਗੀ ਜਾਂਦਾ ਹੁਣ ਹਾਂ ਇੱਥੇ ਪਤਾ ਲੱਗੀ ਜਾਂਦਾ ਪਿਛੇ ਨੂੰ ਚਲਾ ਗਿਆ ਇਹ ਕਹਿੰਦੇ ਨੇ ਉਹ 6ਵੀਂ ਸਦੀ ਦਾ ਜੀ ਫਲਾਣੀ ਸਦੀ ਐਵੇਂ ਰੌਲਾ ਨਾ 12ਵੀਂ ਪਤਾ ਨਹੀਂ 11ਵੀਂ ਸਦੀ ਦਾ ਉਹਦਾ ਤਾਂ ਗਿਆਨ ਹੈ ਨਹੀਂ ਇਹ ਸੰਸਾਰ ਦੇ ਗਿਆਨ ਹੈ ਨਹੀਂ ਉਸ ਉਸ ਵੇਲੇ ਇਸਲਾਮ ਨੂੰ ਪਲਟ ਕੇ ਰੱਖ ਦਿੰਦਾ ਉਹ ਉਦੋਂ ਹਾਂਜੀ